ਦੋਹਰਾ ਚਿਤ੍ਰਵਤੀ ਨਗਰੀ ਵਿਖੈ ਚਿਤ੍ਰ ਸਿੰਘ ਨਿਰਪੇਕ ਤਾਕੇ ਗ੍ਰਹਿ ਸੰਪਤ ਕਨੀ ਰਥ ਗਜ ਬਾਜ ਅਨੇਕ ਤਾਕੋ ਰੂਪ ਅਨੂਪ ਅਦ ਜੋ ਵਿਦ ਧਰਿਓ ਸੁਧਾਰ ਸੁਰੀ ਆਸਰੀ ਕਿੰਨਰਨੀ ਰੀਜ ਰਾਤਪੁਰ ਨਾਰੇ ਏਕ ਪਸਰਾ ਇੰਦਰ ਕੇ ਜਾ ਸਿੰਗਾਰ ਬਨਾਏ ਨਿਰਖਰਾਏ ਅਟਕਤ ਪਈ ਕੰਜ ਭਵਰ ਕੇ ਪਾਏ ਡਿਲ ਰਹੀ ਅਪਸਰਾ ਰੀਜ ਰੂਪ ਲਖਰਾਏ ਕੋ ਪਠੀ ਦੂਤ ਕਾ ਛਲ ਕਰ ਮਿਲਨੋ ਪਾਏ ਕੋ बिन प्रीतम के मिले खरा हल पीवहो हो मार कटारी मरहो करी न जीव हो दोहरा साहे दूत का राय सो भेद कयो समझाए बरी राय सुख पाए मन दुंधवे ढोल बजाए एक पुत्र ताते पयो अमित रूप की खान महारुद्र हूं रिस करे कामदेव पहचान बहुत वर्ष संग पसरा भूपति माने भोग बहुर पसरा इंद्र के जात पई उड लोग ਤੇਹ ਬਿਨ ਭੂਪਤ ਦੁਖਤ ਵੈ ਮੰਤਰੀ ਲੈ ਬੁਲਾਏ ਚਿਤਰ ਚਿਤਰ ਤਾ ਕੋ ਤੁਰਤ ਦੇਸਨ ਦਇਓ ਪਠਾਏ ਖੋਜ ਤੋਠ ਜਨਾਤ ਕੇ ਲਈ ਕੰਨਿਕਾ ਏਕ ਰੂਪ ਸਗਲ ਸਮ ਪਸਰਾ ਤਾਂ ਤੇ ਗੁਣਨ ਵਿਸੇਖ ਚਉਪਈ ਸੁਨਤ ਬਚਨ ਰਵਸੈਨ ਬੁਲਾਇਓ ਪਾਂਤ ਪਾਂ ਸੋ ਦਰਬ ਲੁਟਾਇਓ ਸਾਜੇ ਸ਼ਸਤਰ ਕੌਜ ਤਨ ਤਾਰੇ ਸ਼ਹਿਰ ਓੜ ਛਾ ਔਰ ਸਿਧਾਰੇ ਭੇਵ ਸੁਨਤ ਉਹਨੂੰ ਦਲ ਜੋਰਿਓ ਪਾਂਤ ਪਾਂਤ ਪੈ ਸੈਨ ਨਿਹੋਰਿਓ ਰਣ ਛਤਰਣ ਕੋ ਆਇਸ ਦੀਨੋ ਆਪਨ ਜੁਧ ਹੇਤ ਮਨ ਕੀਨੋ ਦੋਹਰਾ ਪਾਦ ਪਾਦ ਮਾਰੂ ਬਜੇ ਮੰਡੇ ਸੁਭਟ ਰਣ ਆਏ ਅਮਿਤ ਬਾਣ ਵਰਛਾ ਪਏ ਰਾਤ ਪਵਨ ਉਰਝਾਏ ਭੁਜੰਗ ਛੰਦ ਬਦੇ ਬਾੜਵਾਰੀ ਮਹਾਬੀਰ ਬਾਂਕੇ ਕਛੈ ਕਾਛਨੀ ਤੇ ਸਭੈ ਹੀ ਨਿਸਾਕੇ ਤਹਿ ਸਾਮੂਹੇ ਵੈ ਹਠੀ ਜੁਧ ਜਾਰੇ ਹਟੈ ਨਾ ਹਠੀ ਲੈ ਕਹੂੰ ਐਠਿਆਰੇ ਦੋਹਰਾ ਹਨਵਤ ਸਿੰਘ ਆਗੈ ਕਿਉ ਅਮਿਤ ਸੈਣ ਦੇ ਸਾਥ ਚਿੱਤਰ ਸਿੰਘ ਪਾਛੇ ਰਹਿਓ ਗਹਿ ਬਰਛਿਆ ਹਾਥ ਸਵਿਆ ਹਾਂ ਕਹ ਹਜ਼ਾਰ ਹਿਮਾਲੈ ਸੋ ਹਲਕਾ ਹਿਨ ਕਹਿ ਖਠਵਾਰ ਨੂੰ ਕੇ ਹਿੰਮਤ ਬਾਂਧ ਹਰਾਉ ਲਹਿ ਲਓ ਕਰ ਲੈ ਹਥਿਆਰ ਹਾ ਕੈ ਢੂਕੇ ਹਾਲ ਉਠਿਓ ਗਰਹੀਮ ਹਲਾ ਚਲ ਹੀਰਤ ਲੋਗ ਹਰੀ ਹਰ ਜੂਕੇ ਹਾਰ ਗਰੇ ਬਿਨ ਹਾਰੇ ਰਹੇ ਗਰ ਹਾਥ ਲਗੇ ਗਰ ਹਾਸੀ ਹਨੂਕੇ ਠਾਡੇ ਜਾਂ ਸਰਦਾਰ ਬੜੇ ਕੁਬ ਕੌਜ ਕਿਰਪਾਨ ਕਸੇ ਪਟ ਨੇਟੇ ਆਨ ਪਰੇ ਖੜ ਠਾਨ ਤਹੀ ਸਰਦਾਰਨ ਤੇ ਟਿਬ ਰੰਗਨ ਭੇਟੇ ਪਾਰੀ ਪਰੇ ਰਣ ਮੈਂ ਤਬ ਲੋ ਜਬ ਲੋ ਨਹਿਸਾਰ ਕੀ ਧਾਰ ਲਪੇਟੇ ਸਤਰ ਕੀ ਸੈਨ ਤਰੰਗਨ ਤੁਲ ਹੋਇ ਤਾ ਮੈਂ ਤਰੰਗ ਤਰੇ ਖਤਰੇਟੇ ਦੋਹਰਾ ਮਾਰ ਓੜ ਛਾਰਾਏ ਕੋ ਲਈ ਸਤਾਤੇ ਜੀਤ ਬਰੀ ਰਾਏ ਸੁਖ ਪਾਏ ਮਨ ਮਾਨ ਸ਼ਾਸਤਰ ਕੀ ਰੀਤ ਊੜ ਛੇਸ ਜਾ ਕੀ ਹਿਤੂ ਚਿਤ੍ਰਮਤੀ ਤਿਹ ਨਾਮ ਹਨਵਤ ਸਿੰਘ ਹੈ ਸੋ ਰਹਿ ਚਿਤਵਤ ਆਠੋ ਜਾਮ ਪੜਨ ਹੇਦ ਤਾ ਕਉ ਨਿਰਪਤ ਸੋ ਪਿਓ ਦੇ ਗ੍ਰਹਿ ਮਾਹੇ ਏਕ ਮਾਸ ਤਾ ਸੋ ਕਹਿਓ ਦਿਜਵਰ ਬੋਲਿਓ ਨਾਹੇ ਚਉਪਈ ਰਾਜੇ ਨਿਜ ਸੁਤ ਨਿਕਟ ਬੁਲਾਇਓ ਦਿਜਵਰ ਤਾਏ ਸੰਗ ਲੈ ਆਇਓ ਪੜੋ ਪੜਿਓ ਗੁਣ ਛਿਤਪਦ ਕਹਿਓ ਸੁਨ ਸੋ ਬਚਨ ਮੋਨ ਹੋਇ ਰਿਓ ਦੁਹਰਾ ਲੈ ਤਾ ਕੋ ਰਾਜੈ ਕੀਆ ਆਪਣੇ ਤਾਂ ਪਿਆਨ ਸਖੀ ਸਾਸ ਠਾਡੀ ਜਹਾਂ ਸੁੰਦਰ ਪਰੀ ਸਮਾਨ ਬੋਲ ਦਸਤ ਮੁਖਤੇ ਨਹੀਂ ਜੋ ਨਿਰ ਕਉ ਸੁਨਾਏ ਚਿਤ੍ਰਮਤੀ ਤਿਹ ਲੈ ਗਈ ਆਪਣੇ ਸਦਨ ਲਵਾਏ ਅੜਿਲ ਚੋਰ ਚਤਰ ਚਿਤ ਲਿਓ ਕਹੋ ਕਸ ਐ ਕਾੜ ਕਰ ਜਿਵਾ ਆਪਨ ਲਲਾ ਕੋ ਐ ਜੰਤਰ ਮੰਤਰ ਜੋ ਕੀਨੇ ਰਜਾਈ ਰਜਾਈਐ ਹੋ ਤਦਨ ਘਰੀ ਕੇ ਸਗੀ ਸਹਿਤ ਬਲ ਐ ਦੋਰਾ ਆਤਿਨੂ ਸੁੰਦਰ ਸਰਸ ਮਨੋ ਮੈਨ ਕੇ ਐਨ ਮੋ ਮਨ ਕੋ ਮੋਹਤ ਸਦਾ ਮਿੱਤਰ ਤਿਹਾਰੇ ਨੈਣ ਸੋਈਆ ਬਾਣ ਬਧੀ ਬਿਰਹਾ ਕੇ ਬਲਾਏ ਜੋ ਰੀਜ ਰਹੀ ਲਖ ਰੂਪ ਤਿਹਾਰੋ ਭੂ ਕਰੋ ਮੋਇ ਸਾਥ ਭਲੀ ਵਿਦ ਭੂਪਤ ਕੋ ਨਹਿ ਤਰਾਸ ਵਿਚਾਰੋ ਸੋ ਨ ਕਰੈ ਕਛ ਚਾਰ ਚਿਤੈ ਬੇ ਕੋ ਖਾਏ ਗਰੀ ਮਨ ਮੈਨ ਤਵਾਰੋ ਕੋਟੋ ਭੈ ਰਹੀ ਕੈ ਦਇਆ ਕੀ ਸੋ ਕੈਸੇ ਹੂੰ ਪੀਜਤ ਪਇਓ ਨਾ ਐ ਠਿਆਰੋ ਦੋਹਰਾ ਚਿਤ ਚੇਟਕ ਸੋ ਚੁਬ ਗਿਓ ਚਮਕ ਚੱਕਰਤ ਪਵੰਗ ਚੋਰ ਚਤਰ ਚਿਤ ਲੈ ਗਿਓ ਚਪਲ ਚਖਨ ਕੇ ਸੰਗ ਹੇਰ ਰੂਪ ਤੋਏ ਬਸ ਪਈ ਗਹੁ ਕਮਨ ਕੀ ਓਟ ਮਛਰੀ ਜਿਉ ਤਰਫ ਪਰੀ ਚੁਬੀ ਚਖਨ ਕੀ ਚੋਟ ਚਉਬਈ ਵਾਕੀ ਕਹੀ ਨ ਰਿਪਸਤ ਮਾਨੀ ਮਤੀ ਤਾ ਪਈ ਖਸਾਨੀ ਚਿਤਰ ਸਿੰਘ ਪੈ ਜਾਏ ਪੁਕਾਰੋ ਬੜੋ ਦੁਸ਼ਟ ਹੈ ਪੁੱਤਰ ਤੁਹਾਰੋ ਦੋਹਰਾ ਹਾਰ ਚੀਰ ਕਰ ਆਪਣੇ ਮੁਖ ਨਖ ਘਾਏ ਲਗਾਏ ਰਾਜਾ ਕੋ ਰੋਖਿਤ ਕੀਓ ਤਨ ਕੋ ਚਿਹਨ ਦਿਖਾਇ ਬਚਨ ਸੁਣਤ ਕ੍ਰੁੱਧਤ ਨਿਰਭਇਓ ਮਾਰਨ ਹੈ ਸੁਤਹਿ ਲੈ ਗਇਓ ਮੰਤਰੀ ਨਿਹਾਨ ਰਾਵ ਸਮਝਾਇਓ ਤ੍ਰਿਆ ਚਰਿਤਰ ਨਾ ਕਿਨੂ ਪਾਇਓ ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਦੁਤੀਆ ਚਰਿਤਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਬੰਦ ਸਾਲ ਕੋ ਭੂਪ ਤਵ ਨੇਸੋ ਦਿਓ ਪਠਾਏ ਹੋਰ ਹੋਤ ਆਪਣੇ ਨਿਕਟ ਬਹਰੋ ਲਿਓ ਬੁਲਾਏ ਏਕ ਪੁੱਤਰ ਕਾ ਗਵਾਰ ਕੀ ਤਾ ਕੋ ਕਹੋ ਵਿਚਾਰ ਏਕ ਮੋਟਿਆ ਯਾਰ ਤਹਿ ਔਰ ਪਤਰੀਆ ਯਾਰ ਸ੍ਰੀ ਮ੍ਰਿਗ ਚਚ ਮਤੀ ਰਹੈ ਤਾ ਕੋ ਰੂਪ ਅਪਾਰ ਊਚ ਨੀਚ ਤਾ ਸੋ ਸਦਾ ਨਿਰਤ ਪ੍ਰਤ ਕਰੈ ਜੁਹਾਰ ਚਉਪਈ ਸ਼ਹਿਰ ਕਾਲ ਪੀ ਮਾਹੇ ਬਸਤ ਦੇ ਭਾਂਤ ਭਾਂਤ ਕੇ ਭੂਖ ਕਰੈ ਵੈ ਸ੍ਰੀ ਮ੍ਰਿਗ ਨੈਨ ਮਤੀ ਤਹ ਰਾਜੈ ਨਿਰਖ ਛਪਾ ਕਰ ਕੀ ਛਪ ਲਾਜੈ ਦੋਹਰਾ ਬਿਰਦ ਮੋਟਿਓ ਯਾਰ ਤੇ ਤਰਨ ਪਤਰੀਓ ਯਾਰ ਰਾਤ ਦਿਵਸ ਤਾਂ ਸੋ ਕਰੈ ਤਵੈ ਵੈ ਮੈਨ ਬਿਹਾਰ ਹੋ ਤਰਨ ਕੇ ਤਰਨ ਵਸ ਬਿਰਦ ਤਰਨ ਵਸਿਓ ਏ ਇਹ ਰੀਤ ਸਭ ਜਗਤ ਕੀ ਜਾਣਤ ਹੈ ਸਭ ਕੋਏ ਤਰਨ ਪਤਰੀਆ ਸੋਰ ਮੈਂ ਮੋਟੇ ਨਿਕਟ ਨ ਜਾਏ ਜੋ ਕਬ ਹੂੰ ਤਾ ਸੋਰ ਮੈਂ ਮਨ ਪੀਤਰ ਪਛਤਾਏ ਰਮਤ ਪਤਰੀਆ ਸੰਗਤੀ ਆਨ ਮੋਟੀਏ ਯਾਰ ਪਾਇਨ ਕੋ ਖਰਕੋ ਕੀਓ ਤਮਨ ਤਰਨ ਕੇ ਦਵਾਰ ਕਹੋ ਪਤਰੀਏ ਯਾਰ कह ਜਾਓ ਦਿਵਰੀਏ फांद ਜਿਨ ਕੋ ਪਾਪੀ ਆਏ ਹੈ ਮੋਹ तो ਲਹਿ ਬਾਂਧ बांध ਆਤਿ ਰਤ ਤਾਸੋ ਮਾਨ ਕੈ ਯਾਰ ਪਤਰੀਏ ਟਾਰੇ ਭਰ ਭਰਾਏ ਉਠ ਠਾੜ ਪੀ ਜਾਨ ਮੋਟਿਓ ਯਾਰ ਉਠਤ ਬੀਰਜ ਭੂ ਪਰ ਗਿਰਿਓ ਲਖਿਓ ਮੋਟਿਏ ਯਾਰ ਯਾ ਕੋ ਤੁਰਤ ਬਤਾਈਐ ਭੇਦ ਰਮੈ ਸੋ ਕੁਮਾਰ ਅਦਕ ਤਿਹਾਰੋ ਰੂਪ ਲਖ ਮੋਹਿ ਨ ਰਹੀ ਸੰਭਾਰ ਤਾਤੇ ਗਿਰਿਓ ਅਨੰਗ ਭੂ ਸਕਿਓ ਨ ਬੀਰ ਜੋ ਪਾਰ ਫੂਲ ਗਇਓ ਪਸਵਾ ਸੁਣ ਨੇ ਸੁਭ ਮਾਨੈ ਅੰਗ ਮੋਹਿ ਨਿਰਖ ਛਬ ਬਾਲ ਕੋ ਛਿਤ ਪਰ ਗਿਰਿਓ ਅਨੰਗ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਬਾਦੇ ਤ੍ਰਿਤੀਆ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਬੰਦ ਸਾਲ ਨਿਰਪੂਤ ਪਠਾਇਓ ਭਈ ਭੋਰ ਫਿਰ ਪਕਰ ਮਗਾਇਓ ਮੰਤਰੀ ਪ੍ਰਭ ਸੋ ਬਚਨ ਉਚਰੇ ਭੂਪਤ ਸੁਦਾ ਸ਼ਰਵਣ ਜਨ ਭਰੇ ਦੋਰਾ ਮਹਾਨੰਦ ਮੁਰਦਾਰ ਕੀ ਹੁਤੀ ਬਹੁਰੀਆ ਏਕ ਤਾਸੋ ਰਤ ਮਨ ਹੁਤੇ ਹਿੰਦੂ ਤੁਰਕ ਅਨੇਕ ਮਹਾਨੰਦ ਮੁਰਦਾਰ ਕੀ ਕੁਰ ਕੀ ਤ੍ਰੀ ਕੋ ਨਾਮ ਕੋਪ ਸਮੈ ਨਿਜਨਾ ਕੋ ਕੁਰਕ ਤੇ ਆਠੋ ਜਾਮ ਏਕ ਚਛ ਤਾ ਕੋ ਰਹਿ ਬਿਰਦ ਆਪ ਤ੍ਰੇ ਜਵਾਨ ਸੋ ਯਾ ਪਰ ਰੀਜਤ ਨਹੀਂ ਯਾ ਕੇ ਵਾ ਮਹਿ ਪ੍ਰਾਨ ਕਾਜ ਕਮਨ ਹੂੰ ਕੇ ਨਿਮਿਤ ਗਇਓ ਤਾਮ ਕੋ ਧਾਏ ਤਰਨ ਪੁਰਖ ਸੋ ਤਰਨ ਤਹ ਰਹੀ ਹੁਤੀ ਲਪਟਾਏ ਮਹਾਨੰਦ ਆਪ ਸੁਣਿਓ ਲਿਓ ਕਰੇ ਸੋ ਲਾਏ ਅਤਮ ਚਿੱਤਰ ਬਾਤੈ ਕਰੀ ਹਿਰਦੈ ਹਰ ਕੋ ਬਜਾਏ ਕਾਣ ਦੋ ਗਹਿਰੇ ਗਹਿ ਚੂ ਏਕ ਦ੍ਰਿਗ ਲੀਨ ਇਹ ਛਲ ਸੋ ਛਲ ਕੈ ਜੜੈ ਯਾਰ ਵਿਦਾ ਕਰ ਦੀਨ ਸ਼ਰਮਨ ਨ ਕਛ ਖਰ ਕੋ ਸੁਨੈ ਇਕ ਚਖ ਸਕੈ ਨਾ ਹੀਰ ਪਰੋ ਸਦਾ ਮੋਰੇ ਰਹੈ ਲਹਿ ਨ ਭੇਦ ਅਧੇਰ ਹੀਰ ਰੂਪ ਤਾ ਬਸ ਪਈ ਮੋਤਨ ਬਢਿਓ ਅਨੰਗ ਚੂਮ ਨੇਤਰ ਤੇ ਲਿਓ ਅਤ ਹਿਤ ਚਿਤ ਕੇ ਸੰਗ ਇਹ ਬਾਤ ਸੁਨ ਫੂਲ ਗਇਓ ਮਨ ਮਾਹੇ ਅਦਕ ਪ੍ਰੀਤ ਸੋ ਕਰੀ ਭੇਦ ਪਛਾਨਿਓ ਨਾਹੇ ਇਤ ਸ੍ਰੀ ਚਰਿਤ੍ਰ ਪਖਿਆਨੇ ਤਿਆ ਚਰਿਤਰੇ ਭੂਪ ਮੰਤਰੀ ਸੰਬਾਦੇ ਚਤੁਰਥੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਬੰਦ ਸਾਲ ਕੋ ਪੂਤਪ ਤਪ ਨਿਸ ਦਇਓ ਪਠਾਏ ਭੋਰ ਹੋਤ ਆਪਣੇ ਨਿਕਟ ਬਹਰੋ ਲਿਓ ਬੁਲਾਏ ਚੌਪਈ ਬੰਦ ਸਾਲ ਨਿਰਪੂਤ ਪਠਾਇਓ ਭਈ ਭੋਰ ਫਿਰ ਪਕਰ ਮੰਗਾਇਓ ਮੰਤਰੀ ਪ੍ਰਭ ਸੋ ਬਚਨ ਉਚਾਰੇ ਜਾਨਕ ਸੋਗ ਦੂਰ ਕਰ ਡਾਰੇ ਦੋਰਾ ਇਕ ਜੋਗੀ ਬਨ ਮੈਂ ਹੋ ਤੋ ਦਰੋਮੈ ਕੁਟੀ ਬਨਾਏ ਏਕ ਸਾਹ ਕੀ ਸੁਤਾ ਕੋ ਲੈ ਗਇਓ ਮੰਤਰ ਚਲਾਏ ਚਾਉ ਬਈ ਕਾਸਕਾਰ ਕੋ ਸ਼ਾਇਕ ਜਨਿਯਤ ਸਾਜ ਕਲਾ ਤੇ ਸਤਾ ਖਨਿਯਤ ਤਾ ਕੋ ਹਰ ਜੋਗੀ ਲੈ ਗਇਓ ਤੇ ਏਕ ਬਿਰਛ ਮੈਂ ਭਇਓ ਦੋਰਾ ਕਰੀ ਕਿਵਾਰੀ ਬਿਰਛ ਕੀ ਖੋਲ ਗਿਓ ਤੇ ਗ੍ਰੇ ਰਾਤ ਸਤਾ ਕੋ ਭਜਾਏ ਅਦਕ ਵਢਾਏ ਸਨੇਹ ਮਾਰ ਕੇ ਵਰਿਆ ਬਿਰਛ ਕੀ ਆਪ ਨਗਰ ਮੈਂ ਆਏ ਮਾਂਗ ਪਿਛਾ ਨਿਸਕੇ ਸਮੈ ਰਾਹਤ ਸੀ ਦ੍ਰਮ ਜਾਏ ਜਾਏ ਤਹਾਂ ਆਪਨ ਕਰੇ ਹਾਥਨ ਕੋ ਤਤਕਾਰ ਸੁੰਦ ਸਬਦ ਤਾ ਕੀ ਤਰਨ ਛੋਰਤ ਕਰਨ ਕੇ ਵਾਰ ਚਉਪਈ ਐਸੀ ਭਾਂਤ ਨਿਤਿਆ ਜੜ ਕਰੈ ਮਦਰ ਮਦਰ ਧੁਨ ਬੇਨ ਉਚਰੈ ਰਾਜ ਕਲਾ ਬਿਨਸੀ ਸਭ ਗਾਵੈ ਸਾਜ ਕਲਾ ਬਿਨਸੀ ਨਾ ਸੁਣਾਵੈ ਦੋਹਰਾ ਤੀ ਨਗਰ ਮੈਂ ਅਤ ਚਤਰ ਹੁਤੋ ਪੁੱਤਰ ਇਕ ਭੂਪ ਬਲਗੁਣ ਵਿਕਰਮ ਇੰਦਰ ਸਮ ਸੁੰਦਰ ਕਾਮ ਸਰੂਪ ਸੁਰੀ ਆਸਰੀ ਕਿੰਨਰਨੀ ਗੰਧਰਵੀ ਕਿਨ ਮਾਹੇ ਅੰਦਨੀ ਤੁਰਕਾਨੀ ਸਵੈ ਹੇਰ ਰੂਪ ਬਲ ਜਾਹੇ ਚੌਪਈ ਨਿਰਪ ਸੁਦਤਾ ਕੇ ਪਾਛੇ ਤਾਇਓ ਤਿਨ ਆਹੇ ਕਛ ਭੇਦ ਨ ਪਾਇਓ ਜਾਵੈ ਜਾਏ ਬਿਰਛ ਮੈਂ ਬਰਿਓ ਤਬ ਛਿਤ ਪਤ ਸੁਤ ਧਰਮ ਪਰ ਚਰਿਓ ਭਇਓ ਪ੍ਰਾਤ ਜੋਗੀ ਪੁਰ ਆਇਓ ਮੁਤਰ ਭੂ ਸੁਤ ਤਾਲ ਬਜਾਇਓ ਛੋਰ ਕਿਵਾਰ ਕੁਵਰ ਤਿਨ ਦੀਨੋ ਤਾਸੋ ਕੁਰ ਭੋਗ ਦ੍ਰਿੜ ਕੀਨੋ ਦੋਹਰਾ ਲੇਹਜ ਪੇਹਜ ਪਛ ਸੁਭ ਭੋਜਨ ਪਲੋ ਖਵਾਏ ਤਾਸੋ ਮਾਨਤ ਭਇਓ ਹਿਰਦੈ ਹਰ ਕਿਉ ਬਜਾਏ ਤਾਤਰੀ ਕੋ ਜੋ ਚਿਤ ਤੋ ਨਿਰਵਸਤ ਲਿਓ ਚੁਰਾਏ ਤਾ ਦਿਨ ਤੇ ਤਿਹ ਜੋਗੀਐ ਚਿਤ ਤੇ ਦਿਓ ਪੁਲਾਏ ਡਿਲ ਭਲੋ ਹੀਰ ਕਰ ਗੁਰੂ ਨ ਕੋ ਨਿਹਾਰੀਐ ਚਤੁਰ ਪੁਰਖ ਕੋ ਪਾਇ ਨ ਮੂਰਖ ਚਿਤਾਰੀਐ ਕਨੀ ਚਤੁਰ ਅਰ ਤਰਨ ਤਰਨ ਜੋ ਪਾਏ ਹੈ ਹੋ ਬਿਰਧ ਕਰੂਪ ਨਿਧਨ ਜੜ ਪੈ ਕਿਉ ਜਾਏ ਹੈ ਦੋਹਰਾ ਸਾਸੁਤਾ ਤਾਸੋ ਕਹੇ ਸੰਗ ਚਲੋ ਲੈ ਮੋਹੇ ਭੋਗ ਕਰੋਗੀ ਜੋਗ ਤਜ ਅਧ ਕਰ ਜੈ ਹੋ ਤੋਹੇ ਚਉਪਈ ਤਬ ਮੈਂ ਚਲੋ ਸੰਗ ਲੈ ਤੋ ਕੋ ਜੁਗਿਆ ਬੋਲ ਮਾਨ ਹਿਤ ਮੋ ਕੋ ਆਖ ਮੂੰਹ ਦੋ ਬੀਨ ਬਜਈਐ ਮੋਰੇ ਕਰਤੇ ਤਾਲ ਦਿਵਈਐ ਆਖ ਮੂੰਹ ਦੋ ਬੀਨ ਬਜਾਈ ਤੇ ਤ੍ਰੇ ਘਾਤ ਭਲੀ ਲਖ ਪਾਈ ਨਿਰਭਸੁਤ ਕੇ ਸੰਗ ਭੋਗ ਕਮਾਇਓ ਚੋਟ ਚਟਾਕਨ ਤਾਲ ਦਿਵਾਇਓ ਦੋਹਰਾ ਆਤਿਰਤ ਕਰਤਾ ਕੋ ਲਿਓ ਆਪਣੇ ਹਵੈ ਕਰ ਸਵਾਰ ਨਗਰ ਸਾਲਪੁਰ ਕੋ ਗਇਓ ਬਿਰਛ ਕਵਰਿਐ ਮਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਪੰਚਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ